ਭਗਤਾਂ ਕੀ ਚਾਲ ਨਰਾਲੀ ਦੁਨੀਆ ਦੇ ਵਿੱਚ ਜਿਹੜਾ ਜੀਵਨ ਜਿਉਣਾ ਹੈ ਚਾਲ ਹੈ ਦੁਨੀਆ ਵਿੱਚ <clears throat> ਸੰਸਾਰ ਦੇ ਵਿੱਚ ਜੀਵਨ ਜਿਉਂਦੀ ਭਗਤ ਵੀ ਜਿਉਂਦੇ ਨੇ ਦੋਹਾਂ ਦੇ ਜਿਉਣ ਦਾ ਜਿਹੜੀ ਵਿਚਾਰਧਾਰਾ ਹੈ ਵਿਚਾਰਾਂ ਦਾ ਫਰਕ ਹੈ ਉਹ ਹੋਰ ਵਿਚਾਰ ਲੈ ਕੇ ਜਾਂਦੇ ਨੇ ਹੋਰ ਵਿਚਾਰ ਲੈ ਕੇ ਜਾਂਦੇ ਨੇ ਸੰਸਾਰ ਦੇ ਲੋਕ ਸਰੀਰ ਦੇ ਤਲ ਤੇ ਜਾਂਦੇ ਨੇ ਸੰਸਾਰੀ ਲੋਕ ਸਰੀਰ ਦੇ ਤਲ ਤੇ ਜਾਂਦੇ ਨੇ ਸਰੀਰ ਦੇ ਤਲ ਤੇ ਹੀ ਉਹ ਰਿਸ਼ਤੇ ਇੱਕ ਦੂਏ ਨਾਲ ਰੱਖਦੇ ਨੇ ਮਾਂ ਬਾਪ ਭੈਣ ਭਾਈ ਪੁੱਤਰ ਧੀ ਸਰੀਰ ਸਾਨੂੰ ਦਿੰਦੇ ਨੇ ਸਰੀਰ ਖਾਤਰੇ ਕਮਾਈ ਕਰਦੇ ਆ ਸਰੀਰ ਦਾ ਹੀ ਪਹਿਨਣ ਖਾਣ ਸਰੀਰ ਦਾ ਹੀ ਦੁੱਖ ਸੁੱਖ ਹੈ ਭਗਤਾਂ ਦਾ ਨਹੀਂ ਸਰੀਰ ਦਾ ਹੈ ਭਗਤਾਂ ਦਾ ਆਤਮਾ ਦਾ ਆਤਮਾ ਦੇ ਨਹੀਂ ਹੈ ਭਗਤ ਆਤਮਾ ਦੇ ਤਲ ਤੇ ਜਾਂਦੇ ਨੇ ਆਤਮਾ ਦੇ ਦੁੱਖ ਸੁੱਖ ਦੀ ਗੱਲ ਕਰਦੇ ਨੇ ਦੀ ਚਿੰਤਾ ਕਰਦੇ ਨੇ ਫਿਕਰ ਰੱਖਦੇ ਨੇ ਆਤਮਾ ਨੇ ਸਰੀਰ ਛੱਡ ਕੇ ਕਿੱਥੇ ਜਾਣਾ ਉਹਦਾ ਜ਼ਿਆਦਾ ਫਿਕਰ ਹੈ ਸੰਸਾਰ ਦਾ ਫਿਕਰ ਨਹੀਂ ਉਹਨੂੰ ਜਨਮ ਕਿਉਂ ਹੋਇਆ ਸਾਡਾ ਕੀ ਲੈਣ ਆਏ ਆ ਇਹ ਉਹਨਾਂ ਦਾ ਟਾਰਗੇਟ ਹੁੰਦਾ ਜੋ ਕੁਝ ਲੈਣ ਆਏ ਆ ਜਾਂ ਕੋ ਆਏ ਸੋਈ ਬਿਹਾਜੋ ਜਿਹੜੇ ਸੌਦਾ ਲੈਣ ਆਏ ਉਹੀ ਖਰੀਦੋ ਪਰ ਅਸੀਂ ਜੋ ਸੰਸਾਰ ਖਰੀਦ ਰਿਹਾ ਹੈ ਜੋ ਸੰਸਾਰ ਕਰ ਰਿਹਾ ਹੈ ਦੇਖ ਕੇ ਅਸੀਂ ਉਹ ਕਰਨ ਲੱਗ ਜਾਂਦੇ ਸੰਸਾਰੀ ਲੋਕ ਜੋ ਸੰਸਾਰ ਕਰ ਰਿਹਾ ਹੁੰਦਾ ਜਨਮ ਲੈ ਕੇ ਉਹੀ ਕਰਨ ਲੱਗ ਜਾਂਦਾ ਇਤੋਂ ਭਗਤਾਂ ਦੇ ਸੰਸਾਰੀਆਂ ਦੀ ਜੋੜ ਵੱਖਰਾ ਵੱਖਰਾ ਹੋ ਜਾਂਦਾ ਉਹਨਾਂ ਦੀ ਚਾਲ ਨਾਲ ਵਾਲੀ ਹੋ ਜਾਂਦੀ ਹੈ ਸੋਚ ਨਾਲ ਵਾਲੀ ਹੁੰਦੀ ਹੈ ਸੰਸਾਰ ਦੇ ਨਾਲ ਭਗਤ ਨਹੀਂ ਚੱਲਦਾ ਭਗਤ ਨਾਲ ਸੰਸਾਰ ਨਹੀਂ ਚੱਲਦਾ ਭਗਤਾਂ ਦੀ ਗੱਲ ਸੰਸਾਰ ਨਹੀਂ ਮੰਨਦਾ ਭਗਤਾਂ ਨੂੰ ਚੰਗਾ ਸੰਸਾਰ ਕਹਿੰਦਾ ਬਾਅਦ ਦੇ ਵਿੱਚ ਉਦੋਂ ਨਹੀਂ ਕਹਿੰਦਾ ਜਦ ਭਗਤ ਹੁੰਦੇ ਨੇ ਘੱਟ ਕਹਿੰਦਾ ਉਦੋਂ ਉਦੋਂ ਥੋੜੇ ਬਹੁਤ ਆਦਮੀ ਬਹੁਤ ਘੱਟ ਜਿਹੜਾ ਪਛਾਣ ਲੈਂਦਾ ਬਾਕੀ ਨਹੀਂ ਕਹਿੰਦੇ ਹੁੰਦੇ ਕਿ ਉਹ ਕੌੜੀਆਂ ਗੱਲਾਂ ਕਰਦਾ ਭਗਤ ਭਗਤੀਆਂ ਗੱਲਾਂ ਗੱਲਾਂ ਆਦਮੀ ਨੂੰ ਜੰਗੀਆਂ ਨਹੀਂ ਲੱਗਦੀਆਂ ਉੱਠੀਆਂ ਗੱਲਾਂ ਕਰਦਾ ਕੌੜੀਆਂ ਕਰਦਾ ਸੰਸਾਰ ਦੇ ਲੋਕਾਂ ਨੂੰ ਸਦਾਈ ਪਾਗਲ ਮੂਰਖ ਇਹ ਜੇ ਜਨ ਕਹੂਗਾ ਫਿਰ ਉਹਨੂੰ ਚੰਗਾ ਕੌਣ ਸਮਝੂ ਕੈਨੇਡਾ ਸੰਸਾਰ ਨੂੰ ਜਗਾਉਣ ਵਾਸਤੇ ਇਹ ਹੋ ਵੀ ਆਪਣਾ ਸਵਾਲ ਲੈਣ ਹੈ ਅੱਗਾ ਪਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੰਸਾਰੀਆਂ ਨੂੰ ਸੰਸਾਰੀਆਂ ਨੂੰ ਇੱਜ਼ਤ ਚੰਗੀ ਲੱਗਦੀ ਹੈ ਚਾਹੇ ਉਹ ਪੁੱਠਾ ਕੰਮ ਕਰਨ ਸੱਦਾ ਕਰਨ ਉਹਨਾਂ ਦੀ ਇੱਜ਼ਤ ਕਰੋ ਐਸਾ ਬੋਲੋ ਜਿਹੜਾ ਉਹਨਾਂ ਨੂੰ ਚੰਗਾ ਲੱਗੇ ਗੁਰਬਾਣੀ ਦੀ ਬੋਲੀ ਐਸੀ ਦੀ ਜਿਹੜੀ ਸਾਨੂੰ ਚੰਗੀ ਲੱਗੇ ਭਾਵੇਂ ਭਗਤੇ ਨੂੰ ਮਿੱਠੇ ਬੋਲ ਕਹਿੰਦੇ ਨੇ ਗੁਰਬਾਣੀ ਨੂੰ ਮਿੱਠੇ ਬੋਲ ਕਹਿੰਦੇ ਨੇ ਸੰਸਾਰ ਨੂੰ ਮਿੱਠੇ ਨਹੀਂ ਲੱਗਦੇ ਐਵੇਂ ਕਹੀ ਜਾਂਦੇ ਨੇ ਮਿੱਠੇ ਲੱਗਦੇ ਮਿੱਠੇ ਲੱਗਦੇ ਨੇ ਮੰਨਣਾ ਮਿੱਠੇ ਤਾਂ ਮਿੱਠੀਆਂ ਤਾਂ ਸਾਖੀਆਂ ਲੱਗਦੀਆਂ ਜੀ ਚਲੋ ਲੋਭ ਲਾਲਚ ਹੈ ਉਹੀ ਸੁਣਦੇ ਨੇ ਇਹ ਤਾਂ ਉਹਨਾਂ ਰਿਵਾਜ ਪੈ ਗਿਆ ਵੀ ਗੁਰਬਾਣੀ ਇਹ ਜੀ ਉਹ ਹੈ ਬਸ ਉਹ ਡਰਦੇ ਪਤਾ ਨਹੀਂ ਕੀ ਕਰਦੇ ਵੀ ਅਸੀਂ ਸਿੱਖਾਂ ਸੁਣ ਲੈਂਦੇ ਨੇ ਉਹਨਾਂ ਚਿਰ ਜਾਂ ਭੋਗ ਭਾਗ ਪੈਂਦਾ ਆਨੰਦ ਕਾਰ ਜਾਂਦੇ ਬੈਠੇ ਅੱਕ ਜਾਂਦੇ ਨੇ ਲੋਕ ਕਹਿੰਦਾ 15 ਮਿੰਟ ਚ ਹੀ ਬਾਣੀ ਕੋਈ ਸੁਣ ਕੇ ਰਾਜੀ ਨਹੀਂ ਅਖੰਡ ਪਾਠ ਹੁੰਦੇ ਨੇ ਕੋਈ ਬਹਿ ਕੇ ਰਾਜੀ ਨਹੀਂ ਇਹ ਸਭ ਕਿਉਂ ਹੈ ਮਿੱਠੀ ਨਹੀਂ ਲੱਗਦੀ ਮਾਣੀ ਜੇ ਮਿੱਠੀ ਲੱਗਦੀ ਬੈਠਣ ਨੂੰ ਔਰ ਡੀਜੇ ਲੱਗਿਆ ਹੋਵੇ ਜਿੱਥੇ ਖਪਖਾਨਾ ਪੈਂਦਾ ਹੋਵੇ ਉੱਥੇ ਕਿਉਂ ਜੀ ਲੱਗਦਾ ਉੱਥੇ ਉੱਠਣ ਨੂੰ ਜੀ ਨਹੀਂ ਕਰਦਾ ਇੱਥੇ ਬੈਠਣ ਨੂੰ ਜੀ ਨਹੀਂ ਕਰਦਾ ਇੱਥੋਂ ਪਤਾ ਲੱਗਦਾ ਵੀ ਸਿੱਖ ਅਸਲ ਦੇ ਵਿੱਚ ਸਿੱਖ ਹੈ ਉਹ ਨਹੀਂ ਸਿੱਖਾਂ ਦੇ ਵਿਆਹ 'ਚ ਨਹੀਂ ਹੁੰਦਾ ਉਹਨਾਂ ਦਾ ਉੱਥੇ ਕਿਉਂ ਜੀ ਲੱਗਦਾ ਇੱਥੇ ਕਿਉਂ ਨਹੀਂ ਲੱਗਦਾ ਸਭ ਕਹਿਣ ਨੂੰ ਸਿੱਖਦੇ ਜਿਹਦਾ ਉਹਦੇ ਡੀਜੇ ਤੇ ਜੀ ਨਹੀਂ ਲੱਗਦਾ ਨਾ ਉਹ ਨੂੰ ਸਿੱਖ ਕਹਿ ਸਕਦੇ ਹਾਂ ਅਸੀਂ ਉਹਦੀ ਚਾਲ ਨਰਾਲੀ ਆ ਜਿਹੜਾ ਉੱਥੇ ਜੀ ਲੱਗਦਾ ਉਹਦੀ ਚਾਲ ਨਰਾਲੀ ਕਿੱਥੇ ਉਹ ਤਾਂ ਸੰਸਾਰ ਦੀ ਚਾਲ ਹੈ ਉਹਦੀ ਉਹਨੂੰ ਉਹ ਚੀਜ਼ ਨਹੀਂ ਚੰਗੀ ਲੱਗਦੀ ਉਹਨੂੰ ਹੋਰੀ ਚੰਗੀ ਲੱਗਦੀ ਨਰਾਲੀ ਆਪੇ ਹੋ ਗਈ ਉਹਦਾ ਸੱਚ ਖਾਣਾ ਸੱਚ ਪਹਿਣਾ ਸੱਚ ਕਮਾਉਣਾ ਉਹਦਾ ਕੂੜ ਕਮਾਵਣਾ ਸੰਸਾਰ ਕੂੜ ਕਮਾਉਂਦਾ ਉਹ ਕਮਾਈ ਕਰਦਾ ਜਿਹੜੀ ਇਹਦੇ ਕੰਮੇ ਨਹੀਂ ਆਉਣੀ ਕਹੋ ਆਤਮਾ ਤੇ ਕੋਈ ਕੰਮ ਨਹੀਂ ਆਉਣੀ ਇਸ ਕਰਕੇ ਭਗਤਾਂ ਕੀ ਜਾਨ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਵਿਖੋ ਮਾਰਗ ਚੱਲਣਾ ਵਿਖੋ ਮਾਰਗ ਭਗਤਾਂ ਦਾ ਰਾਹ ਔਖਾ ਵਿਖੋ ਰਸਤਾ ਸੰਸਾਰ ਨੂੰ ਛੱਡ ਕੇ ਸੰਸਾਰ ਤੋਂ ਵਿਰੁੱਧ ਹੋ ਕੇ ਘਰਦਿਆਂ ਤੋਂ ਵਿਰੁੱਧ ਹੋ ਕੇ ਘਰ ਵਾਲੀ ਤੋਂ ਵੀ ਵਿਰੁੱਧ ਹੋ ਕੇ ਕੋਈ ਭਗਤ ਨਹੀਂ ਹੈ ਜਿਹਦੇ ਘਰ ਵਾਲੀ ਉਹਨਾਂ ਨਾਲ ਸਹਿਮਤ ਹੋਈ ਹੋਵੇ ਗੁਰੂ ਦੇ ਮਹਿਲ ਗੁਰੂ ਦੇ ਨਾਲ ਸਹਿਮਤ ਨਹੀਂ ਹੈ ਉਹ ਤਾਂ ਸਹਿਮਤੀ ਸੀ ਖੈਰ ਇੱਥੇ ਦਾ ਬਹੁਤ ਬੜੀ ਪਰ ਦਵੀ ਸੁਰ ਦੇ ਵਿੱਚ ਸਹਿਮਤੀ ਹੁੰਦੀ ਹੈ ਇਸ ਕਰਕੇ ਭਗਤਾਂ ਨੇ ਇਸ਼ਾਰੇ ਕੀਤੇ ਹਨ ਕਬੀਰ ਨੇ ਵੀ ਕੀਤਾ ਘਰ ਕੀ ਨਾਰ ਬਹੁਤ ਹੈ ਜਾਸੂ ਸਦਾ ਰਹੇ ਸੰਗ ਲਾਗੀ ਜਦ ਵੀ ਹੰਸ ਤੇ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਅਸਲੀਅਤ ਦੱਸਦੀ ਪਰ ਸੰਸਾਰ ਇਸ ਗੱਲ ਨੂੰ ਨਰ ਨਰ ਅੰਦਾਜ਼ ਕਰਦਾ ਜਾਣਦਾ ਸਾਰਾ ਸੰਸਾਰ ਇਹ ਹੈ ਪਰ ਉਹ ਅੰਦਰ ਕੀ ਹੈ ਕਿਸੇ ਦੇ ਭਗਤ ਉਹਦੇ ਤੇ ਹਰ ਵਕਤ ਨਜ਼ਰ ਰੱਖਦੇ ਆਪਣੇ ਅੰਦਰ ਨਾਲ ਵੀ ਜੁੜੇ ਲੋਕਾਂ ਦੇ ਵੀ ਅੰਦਰ ਨਾਲ ਜੁੜੇ ਹੋਏ ਨੇ ਭਗਤ ਬਾਹਰ ਕੀ ਕਹਿੰਦੇ ਨੇ ਲੋਕ ਮੂੰਹ ਤੋਂ ਕੀ ਬੋਲਦੇ ਨੇ ਇਹ ਗੱਲ ਨਹੀਂ ਉਹਨਾਂ ਨੂੰ ਮਤਲਬ ਅੰਦਰੋਂ ਕੀ ਸੋਚਦੇ ਨੇ ਇਹ ਗੱਲ ਤੇ ਮਤਲਬ ਹੈ ਭਗਤਾਂ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਉਹ ਤਾਂ ਕੱਚੇ ਨੇ ਕੱਚਿਆਂ ਨਾਲੋਂ ਖੇਡਦੇ ਹੀ ਨਹੀਂ ਕੱਚਿਆਂ ਨਾਲ ਸੰਬੰਧ ਰੱਖਦੇ ਹੀ ਨਹੀਂ ਐਵੇਂ ਜੇ ਰੱਖਦੇ ਨੇ ਉੱਤੋਂ ਉੱਤੋਂ ਰੱਖਦੇ ਨੇ ਦੁਨੀਆ ਸੇ ਮੇਰਾ ਠਾ ਲੋਕਾਂ ਸੇ ਮੇਰਾ ਠਾਠਾ ਬਾਗਾ ਠਾਠਾ ਬਾਗਾ ਤੋ ਤੋ ਉੱਤੇ ਉੱਤੇ ਦੀ ਗੱਲ ਇਸ ਕਰਕੇ ਭਿੱਖ ਮਾਰਦਾ ਸਾਰੇ ਸੰਸਾਰ ਤੋਂ ਵੱਖ ਹੋ ਕੇ ਚੱਲਣਾ ਤੇ ਘਰਦਿਆਂ ਦੀ ਵੀ ਨਾਰਾਜ਼ਗੀ ਹੋ ਕੇ ਚੱਲਣਾ ਵਿਰੋਧ ਕਰ ਜਾਣਦਾ ਹੋਇਆ ਵਿਰੋਧ ਕਰਦੇ ਫਿਰ ਚੱਲਣਾ ਬੜਾ ਔਖੀ ਗੱਲ ਹੈ ਕੱਲਾ ਰਹਿ ਜਾਂਦਾ ਵਿਖੋ ਮਾਰਗ ਚੱਲਣਾ ਇਹ ਮਾਰਗ ਵਿਖੋ ਔਖਾ ਹਾਂ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੁਰਨਾ ਲਭ ਲੋਭ ਅਹੰਕਾਰ ਉਹ ਲਭ ਲੋਭ ਜੇ ਤਜੂਗਾ ਕਰਦੇ ਨੂੰ ਇਹ ਚੱਕਰ ਨੂੰ ਅਹੰਕਾਰ ਦਾ ਇਸ ਵਿੱਚ ਕੋਈ ਗੱਲ ਨਹੀਂ ਕਈ ਵਾਰ ਅਹੰਕਾਰ ਵੀ ਕਰਦਾ ਤੂੰ ਦੁਖੀ ਕਰਦਾ ਕਹਿੰਦਾ ਤੂੰ ਤਾਂ ਬੇਇੱਜ਼ਤੀ ਕਰਾਤੀ ਸਾਡਾ ਦਾ ਨੱਕ ਵੜ ਦਿੱਤਾ ਕਹਿੰਦਾ ਵੀ ਸਾਡੇ ਮੁੰਡੇ ਦੀ ਉਹ ਗਲਤੀ ਹੈ ਚੱਲ ਭਾਈ ਜੇ ਤੁਹਾਡੇ ਦੀ ਗਲਤੀ ਹੈ ਤਾਂ ਕੋਈ ਨਹੀਂ ਸਾਡੇ ਦੀ ਉਹ ਬੰਦੇ ਸੀ ਤੁਸੀਂ ਇਹ ਕਹਦੇ ਕਹਿੰਦਾ ਅਸੀਂ ਘੱਟ ਸੀ ਇਹਨਾਂ ਨੂੰ ਉਹ ਕਾਰ ਹੈ ਨਾ ਦੇ ਵਿੱਚ ਜਾਂ ਕਾਰ ਛੱਡਦਾ ਤਾਂ ਘਰਦਿਆਂ ਨੂੰ ਚੰਗਾ ਨਹੀਂ ਲੱਗਦਾ ਬੇਇੱਜ਼ਤੀ ਕਰਾਉਂਦਾ ਉਹਨਾਂ ਦੀ ਜੇ ਲੜਾਈ ਮਟਾਉਂਦਾ ਤਾਂ ਉਹਨਾਂ ਦਾ ਹੰਕਾਰ ਡਾਊਨ ਹੁੰਦਾ ਬੇਇੱਜ਼ਤੀ ਸਮਝਦੇ ਨੇ ਹੰਕਾਰ ਤਾਂ ਤ੍ਰਿਸ਼ਨਾ ਤ੍ਰਿਸ਼ਨਾ ਵੀ ਛੱਡਤੀ ਬਹੁਤ ਰਾਹੀ ਬੋਲਣਾ ਫਜ਼ੂਲ ਨਹੀਂ ਬੋਲਦਾ ਬਹੁਤ ਰਾਹੀ ਬੋਲਣਾ ਦਾ ਮਤਲਬ ਇਹ ਨਹੀਂ ਫਜ਼ੂਲ ਨਹੀਂ ਬੋਲਦਾ ਵੱਧ ਚੜ ਕੇ ਨਹੀਂ ਬੋਲਦਾ ਐਵੇਂ ਵੱਧ ਚੜ ਕੇ ਗੱਲ ਕਰਦੀ ਜਿਹੜੀ ਗੱਲ ਦਾ ਗਿਆਨ ਨਾ ਹੋਵੇ ਉਹਦੇ ਦਾਅਵੇ ਨਹੀਂ ਕਰਦਾ ਉਹ ਤਾਂ ਦਾਵਾ ਕਿਸੇ ਗੱਲ ਦਾ ਵੀ ਨਹੀਂ ਕਰਦਾ ਜਿਹੜਾ ਦਾਨ ਕਹਿੰਦਾ ਭਗਤ ਕਹਿੰਦਾ ਉਹ ਵੀ ਉਹ ਕਹਿੰਦਾ ਮੈਂ ਤਾਂ ਬੁਲਾਇਆ ਬੋਲਦਾ ਉਹਦਾ ਭਗਤ ਹੈ ਉਹਦਾ ਦਾਵਾ ਹੈ ਤਾਂ ਬੁਲਾਇਆ ਬੋਲਦਾ ਜਿਹੜਾ ਬੁਲਾਇਆ ਨਹੀਂ ਨਾ ਬੋਲਦਾ ਉਹਨਾਂ ਗੁਰਬਾਣੀ ਦੇ ਨੂੰ ਸਮਝ ਸਕਦਾ ਨਾ ਸਮਝਿਆ ਹੋਇਆ ਜੇ ਅਰਥ ਕਰਦਾ ਤਾਂ ਵੀ ਗਲਤ ਕਰਦਾ ਜੇ ਬੋਲਦਾ ਤਾਂ ਵੀ ਗਲਤ ਬੋਲਦਾ ਜੇ ਗੁਰਬਾਣੀ ਦੀ ਟਿੱਪਣੀ ਕਰਦਾ ਬੁਲਾਇਆ ਬੋਲੇ ਫਿਰ ਤਮੰਦੇ ਆ ਵੀ ਪਹਿਲਾਂ ਨੇ ਅਰਥ ਗਲਤ ਕਰ ਲਏ ਬੁਲਾਇਆ ਬੋਲਦਾ ਪਰ ਜੇ ਬੁਲਾਇਆ ਨਹੀਂ ਬੋਲਦਾ ਉਹਦਾ ਬਿਲਕੁਲ ਮੂਰਖ ਹੈ ਇਹ ਉਹ ਕਹੇ ਮੈਂ ਬੁਲਾਇਆ ਬੋਲਦਾ ਤੋ ਕਹੇ ਮੈਂ ਬੁਲਾਇਆ ਬੋਲਦਾ ਬੁਲਾਇਆ ਬੋਲੇ ਖਸਮ ਕਾ ਗੱਲ ਨਹੀਂ ਟਿੱਪਣੀ ਹੈ ਜੋ ਦਾ ਚੱਲ ਰਹੀ ਹੈ ਸੋਚ ਗੁਰਬਾਣੀ ਦੇ ਅਰਥਾਂ ਦੀ ਉਹਦੇ ਤੇ ਟਿੱਪਣੀ ਕਰਨੀ ਹੈ ਤੇ ਕਹੇ ਬੁਲਾਇਆ ਨਹੀਂ ਬੋਲਦਾ ਤੇ ਫਿਰ ਟਿੱਪਣੀ ਕੌਣ ਕਰਾਉਂਦਾ ਤੇ ਤੇ ਕੌਣ ਕਰਾਉਂਦਾ ਕਿਵੇਂ ਕਰਦਾ ਲੋਭ ਕਰਾਉਂਦਾ ਕੌਣ ਕਰਾਉਂਦਾ ਹੋਮੇ ਕਰਾਉਂਦੀ ਹੈ ਪਿੱਛੇ ਕੀ ਹੈ ਉਹਦੇ ਪਿਛਲੇ ਪਾਸੇ ਬੁਲਾਉਂਦਾ ਕੌਣ ਹਰ ਗੱਲ ਜੋ ਆਦਮੀ ਬੋਲਦਾ ਪਿੱਛੇ ਕੋਈ ਨਾ ਕੋਈ ਬੁਲਾਉਂਦਾ ਕਿਤੇ ਸਵਾਰਥ ਬੁਲਾਉਂਦਾ ਕਿਤੇ ਹੋਵੇ ਬੁਲਾਉਂਦੀ ਹੈ ਕਿਤੇ ਪਰਮੇਸ਼ਰ ਬੁਲਾਉਂਦਾ ਜਦੋਂ ਜਦੋਂ ਪਰਮੇਸ਼ਰ ਬੁਲਾਉਂਦਾ ਤੇ ਤਾਂ ਹੋਵੇ ਲੋਹ ਹੈ ਜੇ ਪਰਮੇਸ਼ਰ ਨਹੀਂ ਬੁਲਾਉਂਦਾ ਫਿਰ ਪਤਾ ਨਹੀਂ ਕੀ ਹੈ ਪਿੱਛੇ ਭੈ ਵੀ ਬੁਲਾਉਂਦਾ ਡਰ ਵੀ ਬੁਲਾ ਸਕਦਾ ਭੈ ਵਿੱਚ ਬੋਲੇ ਭੈ ਵੀ ਤੋ ਕੇ ਬੋਲੇ ਕਿਸੇ ਨੂੰ ਖੁਸ਼ ਕਰਨ ਖਾਤਰ ਬੋਲੇ ਰਾਜੇ ਨੂੰ ਉੱਥੇ ਵੀ ਲੋਭੇ ਆ ਗਿਆ ਕਿਉਂ ਬੋਲਦੇ ਨੇ ਉਹ ਸ਼ੱਕ ਦੀ ਸੂਈ ਜਲਦੀ ਉੱਥੇ ਇੱਥੇ ਸ਼ੱਕ ਦੀ ਸੂਈ ਚਲੀ ਜਾਂਦੀ ਹੈ ਹਾਂਜੀ ਖੰਨਿਓ ਖੰਨਿਓ ਤਿੱਖੀ ਵਾਲ ਹੁਣ ਨਿੱਕੀ ਇਹ ਤਮਾਰਗ ਜਾਣਾ ਖੰਨਿਓ ਤਿੱਖੀ ਵਾਲ ਨਿੱਕੀ ਇਹ ਤਮਾਰਗ ਜਾਣਾ ਇਹ ਗੁਰਬਾਣੀ ਦੀ ਜਿਹੜੀ ਵਿਚਾਰਤਾ ਹੈ ਨਾ ਭਗਤਾਂ ਦੀ ਹੈ ਇਹ ਬੜੀ ਖਤਰਨਾਕ ਵਿਚਾਰਤਾ ਹੈ ਖੰਨਾ ਤਿੱਖੀ ਹੈ ਜੇ ਇਹਨੂੰ ਉਲਟ ਸਮਝੀ ਲਿਆ ਜਰਾਕ ਇਹ ਸਾਰਾ ਜੀਵਨ ਨਾਸ ਕਰ ਦਿੰਦੀ ਹੈ ਅਜੇ ਮੈਂ ਸਮਝੀ ਫਿਰਦੇ ਨੇ ਨਾ ਪਰ ਦਿਮਾਗ ਉਹਨਾਂ ਨੇ ਆਪਣਾ ਤਾਂ ਨਾਸ ਕਰ ਲਿਆ ਦੂਜਿਆਂ ਦਾ ਨਾਸ ਕਰਨਾ ਚਾਹੁੰਦੇ ਨੇ ਦੂਏ ਆਪਣਾ ਨਾਸ ਕਿਵੇਂ ਕਰਾ ਲਣਗੇ ਜਾਗਰੂਕ ਨੇ ਕਰਾ ਲਿਆ ਸ੍ਰੀ ਚੰਦਰ ਨੇ ਕਰਾ ਦੀ ਲਿਆ ਰਾਮ ਰਾਜ ਨੇ ਕਰਾ ਦੀ ਲਿਆ ਉਲਟੀ ਗੱਲ ਬੋਲਤੀ ਬਦੇ ਨਹੀਂ ਸਾਰੀ ਜ਼ਿੰਦਗੀ ਬੇਈਮਾਨ ਨੇ ਉਹ ਕਿਸੇ ਦਾ ਕੀ ਨੁਕਸਾਨ ਕੀਤਾ ਕਿਸੇ ਦਾ ਕੁਝ ਨਹੀਂ ਵਿਗੜਿਆ ਤੇਰਾ ਰਿਹਾ ਕੱਖ ਨਹੀਂ ਜਿਹੜੇ ਬਗੜ ਲੱਗੇ ਉਹਨਾਂ ਦਾ ਕੱਖ ਨਹੀਂ ਰਿਹਾ ਤੀਰ ਬਲੀਆਂ ਦਾ ਕੀ ਹੋ ਗਿਆ ਕੁਛ ਨਹੀਂ ਕਿਸੇ ਦਾ ਵਿਗੜਨਾ ਇਹ ਖੱਡੇ ਤਿੱਖੀ ਹੈ ਆਤਮ ਘਾਤੀ ਹੈ ਇਹਦੇ ਗਲਤ ਅਰਥ ਲਾ ਕੇ ਗਲਤ ਰਸਤੇ ਤੁਰ ਪੈਣਾ ਬੜੀ ਆਤਮ ਘਾਤੀ ਹੈ ਹਿੰਦੂ ਮਤ ਗੱਲ ਤਰਸ ਲਾ ਕੇ ਅੱਧ ਭਰਤੀ ਹੋਈ ਹੋਈ ਹੈ ਹਿੰਦੂ ਮਤ ਸਿੱਖ ਮਤ ਹੈ ਅਸਲ 'ਚ ਹਿੰਦੂ ਦਾ ਕੋਈ ਬੱਤਾ ਹੀ ਨਹੀਂ ਇਹ ਤਾਂ ਮੈਂ ਹੱਲ ਪਾਈ ਹੋਈ ਹੈ ਨਾ ਦੀ ਮੁਸਲਮਾਨਾਂ ਦੀ ਇਹਨਾਂ ਨੂੰ ਜਲੀਲ ਕਰਨ ਵਾਸਤੇ ਹਿੰਦੂ ਕਹਿੰਦੇ ਸੀ ਇਹਨਾਂ ਨੂੰ ਭਾਈ ਉਹਨਾਂ ਦਾ ਜ਼ੋਰ ਸੀ ਰਾਜ ਸੀ ਇਹ ਚੁੱਪ ਕਰਕੇ ਸੁਣੀ ਗਏ ਹੁਣ ਉਹ ਹੱਲ ਪੈ ਗਈ ਪਰ ਨਾ ਧਰਮ ਕੋਈ ਨਹੀਂ ਹੈ ਹਿੰਦੂ ਹਿੰਦੂ ਧਰਮ ਦੀ ਹਿਸਟਰੀ ਨਹੀਂ ਕੋਈ ਸਨਾਤਨ ਧਰਮ ਹੈ ਸਨਾਤਨ ਕੋਈ ਬੰਦਾ ਸੀ ਉਹਦੇ ਨਾਲ ਤੇ ਧਰਮ ਬਣਿਆ ਹੋਇਆ ਸਨਾਤਨ ਧਰਮ ਵੇਦਾਂ ਜੋ ਪੈਦਾ ਹੋਇਆ ਹੈ ਵੇਦ ਦਾ ਰਸਤਾ ਛੱਡ ਕੇ ਨੂੰ ਪਰਮਾਰਥ ਦਾ ਰਸਤਾ ਛੱਡ ਕੇ ਸਵਾਰਥ ਦਾ ਰਸਤਾ ਫੜਿਆ ਹੋਇਆ ਹੈ ਪਰਮਾਰਥ ਵਾਲਾ ਰਾਹ ਛੱਡ ਕੇ ਨਾ ਸਵਾਰਥ ਵਾਲਾ ਫੜ ਲਿਆ ਖੰਡੋ ਤਿੱਖੀ ਹੋ ਗਈ ਰਸ ਰਸਾ ਬੰਦ ਹੋ ਗਿਆ ਸਿਮਰਤੀ ਜਿਹੜੀ ਕੱਢੀ ਹੈ ਵੇਦ ਵਿੱਚੋਂ ਕੱਢੀ ਹੈ ਇਸੇ ਦੇ ਵੱਲ ਇਸ਼ਾਰਾ ਕਰ ਰਹੇ ਨੇ ਜਿਹਨੂੰ ਕਬੀਰ ਨੇ ਕਿਹਾ ਸੀ ਕਬੀਰ ਨੇ ਕਿਹਾ ਸੀ ਵੇਦ ਕੀ ਪੁੱਤਰੀ ਸਿਮਰਤੀ ਭਾਈ ਇਹ ਭਾਈ ਪੰਡਤ ਭਾਈ ਹਿੰਦੂ ਇਹ ਵੇਦ ਦੀ ਪੁੱਤਰੀ ਆ ਵੇਦ ਦੇ ਵਿੱਚੋਂ ਜਨਮ ਲਿਆ ਸਮਰਤੀ ਨੇ ਤੁਸੀਂ ਪੈਦਾ ਕਰ ਲਈ ਇਹ ਇਹਦੀ ਸਮਰਤੀ ਆ ਸੰਕਲ ਜੇਵੜੀ ਉਹ ਲਾਇਆ ਲਈ ਸੰਕਲ ਜੇਵੜੀ ਲਾਇਆ ਆਈ ਸੱਗਲ ਰਸੇ ਲੈ ਕੇ ਆਈ ਤੁਹਾਨੂੰ ਆਇਆ ਨਾ ਐਸ ਤਰੀਕੇ ਨਾਲ ਵੰਨ ਦਿੱਤਾ ਇਹਨੇ ਤੁਸੀਂ ਹੁਣ ਛੁੱਟੇ ਨਹੀਂ ਸਕਦੇ ਮਾਇਆ ਜੋ ਮੁਕਤੀ ਨਹੀਂ ਤੁਹਾਨੂੰ ਮਿਲਣੀ ਹੁਣ ਹੋ ਗਈ ਨਾ ਖਤਰਨਾਕ ਸਵਾਰਥ ਦੇ ਰਸਤੇ ਨੂੰ ਪਰਮਾਰਥ ਦੇ ਰਸਤੇ ਨੂੰ ਸਵਾਰਥ ਦਾ ਰਸਤਾ ਬਣਾ ਲਿਆ ਸਿੱਖਾਂ ਨੇ ਵੀ ਉਹੀ ਬਣਾਇਆ ਹੈ ਅੱਜ ਸਿੱਖਾਂ ਦਾ ਰਸਤਾ ਪਰਮਾਰਥ ਛੱਡ ਕੇ ਸਵਾਰਥ ਦਾ ਹਰ ਅਰਦਾਸ ਵਿੱਚ ਸਵਾਰਥ ਹੈ ਇਹਨਾਂ ਦੇ ਅਰਦਾਸ ਵਿੱਚ ਸਵਾਰਥ ਹੈ ਤਾਂ ਅੰਦਰੋਂ ਸਵਾਰਥ ਝਲਕਦੀ ਹੈ ਚਾਹੇ ਕੋਈ ਗੁਰਬਾਣੀ ਪੜਦਾ ਚਾਹੇ ਧਰਮ ਦਾ ਕੋਈ ਵੀ ਕਰਮ ਕਰਦਾ ਵਿੱਚ ਉਹਦੇ ਸਵਾਰਥ ਹੈ ਸਵਾਰਥ ਉਹੀ ਗੱਲ ਹੈ ਪਰਮਾਰਥ ਛੱਡ ਦਿੱਤਾ ਸਵਾਰਥ ਤੇ ਪਰਮਾਰਥ ਇਕੱਠੇ ਨਹੀਂ ਚੱਲਦੇ ਕਦੇ ਵੀ ਪਰਮਾਰਥ ਤੇ ਸਵਾਰਥ ਵੀ ਇਕੱਠੇ ਚੱਲਦੇ ਇੱਕ ਦਾ ਪਛਮ ਨੂੰ ਉਹ ਪਰਮਾਰਥ ਦੇ ਚ ਨੂੰ ਜਾਂ ਸਵਾਰਥ ਦੇ ਚ ਨੂੰ ਜਾ ਰਿਹਾ ਸਵਾਰਥ ਚਾਨਣ ਚ ਨੂੰ ਜਾ ਰਿਹਾ ਰੋਸ਼ਨੀ ਵੱਲ ਨੂੰ ਜਾ ਰਿਹਾ ਉੱਥੇ ਚੱਲਦੇ ਨਹੀਂ ਇਕੱਠੇ ਵਿਰੋਧੀ ਨੇ ਸੁਣਦੇ ਉਹਨੇ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵੜੀ ਲਾਇਆ ਇਹ ਨੂੰ ਕਹਿੰਦੀ ਕਬੀਰ ਨੇ ਇਸੇ ਗੱਲ ਨੂੰ ਹੋਰ ਕਿਹਾ ਕਬੀਰ ਕਾਗਦ ਕੀ ਉਬਰੀ ਕਾਗਦ ਤੇ ਕਿਸੇ ਬਣਾ ਲਈ ਸਬਰਤ ਸ਼ਾਸਤਰ ਸਿਆਹੀ ਨਾਲ ਲਿਖ ਲਿਆ ਬਸ ਕਹਿ ਕਰਮ ਕਪਾਟ ਕਰਮ ਫਲਸਫੀ ਲਿਖ ਲਈ ਸਿਆਹੀ ਨਾਲ ਔਰ ਪੱਥਰ ਦੀ ਪੂਜਾ ਮੂਰਤੀ ਪੂਜਾ ਸ਼ੁਰੂ ਹੋ ਗਈ ਸਰੀਰ ਦੀ ਪੂਜਾ ਮਾਇਆ ਦੀ ਪੂਜਾ ਸਰੀਰ ਦਾ ਮਾਇਆ ਮਾਇਆ ਦਾ ਚੇਰੀ ਦੀ ਮਾਇਆ ਦਾ ਸਾਡੇ ਕਹਿਣੇ ਚ ਆ ਗਿਆ ਚ ਚੇਰੀ ਕੀ ਪੂਜਾ ਕਰੇ ਠਾਕੁਰ ਨਹੀਂ ਦਿਸਦਾ ਠਾਕੁਰ ਕਦੇ ਦੀ ਜਾਂਦਾ ਚੇਰੀ ਦੀ ਪੂਜਾ ਕਰਦਾ ਹੈ ਪੂਜਾ ਦਾ ਕਰਦਾ ਹੈ ਸਰੀਰ ਦੀ ਤੇ ਠਾਕੁਰ ਦਾ ਅੰਦਰ ਹੈ ਚੇਤਨ ਠਾਕੁਰ ਹੈ ਜੜ ਜੜ ਦੀ ਪੂਜਾ ਕਰਦਾ ਹੈ ਚੇਤਨ ਨੂੰ ਛੱਡ ਕੇ ਚੇਤਨ ਬਣ ਕੇ ਜੜ ਦੀ ਪੂਜਾ ਕਰਦਾ ਤੇ ਤੋਂ ਬੁੱਧੀ ਹੋਰ ਕੀ ਹੋਊ ਐਦੋਂ ਪਾਗਲ ਕੌਣ ਹੋਊ ਬਸ ਕੇ ਕਰਮ ਕਪਾਟ ਕਬੀਰ ਕਾਗਦ ਕੀ ਉਬਰੀ ਬਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਵੀ ਪੰਡਤ ਬਾੜੀ ਬਾੜ ਪੱਥਰ ਪੂਜ ਕੇ ਪ੍ਰਥਵੀ ਸਾਰਾ ਸੰਸਾਰ ਬੋਤਾ ਪੰਡਤ ਨੇ ਰਸਤਾ ਪਾੜ ਲਿਆ ਆ ਰਸਤਾ ਪਾੜ ਲਿਆ ਖੱਡੇ ਤਿੱਖੀ ਬਾੜ ਹੋਣੀ ਇਹ ਤਮਾਰਗ ਜਾਣਾ ਉਹਦਾ ਕਹਿੰਦਾ ਕਬੀਰ ਨੇ ਕਹਿ ਕੇ ਸੀ ਉਹ ਕਹਿੰਦੇ ਜਰਾ ਤਸਲੇ ਪਹੁੰਚ ਗਏ ਜੇ ਖਤਰਨਾਕ ਹੈ ਰਸਤਾ ਜੇ ਸਾਨੂੰ ਤੁਸੀਂ ਦੇ ਕਰਕੇ ਗੁਰੂ ਮੰਨ ਲਿਆ ਖਤਰਨਾਕ ਰਸਤਾ ਗੱਲ ਹੈ ਜੇ ਕਿਤੇ ਅੱਖਾਂ ਤੇ ਵਿਸ਼ਵਾਸ ਕਰਕੇ ਸੱਚ ਮੰਨ ਲਿਆ ਡੁੱਬ ਜਾਓਗੇ ਦਸੋਂ ਪਾਸ਼ਾ ਦਾ ਸਾਫ਼ ਹੈ ਕਹਤਾ ਨਾ ਜੋ ਬੋ ਕੋ ਪਰਮੇਸ਼ਰ ਉੱਚਾ ਤੇ ਸਭ ਨਾਲ ਕੋਣ ਮੈਂ ਆ ਗੱਲ ਨੂੰ ਉੱਥੇ ਕਿਹਾ ਹੋਇਆ ਇਹ ਬੜਾ ਖਤਰਨਾਕ ਰਸਤਾ ਅਰ ਉਹ ਕਰ ਲਿਆ ਇਹਨਾਂ ਨੇ ਹੋ ਗਿਆ ਜਿਹੜੇ ਮੂਰਖ ਨੇ ਉਹ ਚਿੰਬੜ ਵੀ ਇੱਕ ਵਾਰ ਇੱਕ ਵਾਰ ਗਏ ਹੋ ਜੇ ਉਹ ਨਹੀਂ ਜੰਮਣਗੇ ਤਾਂ ਅੰਦਰੋਂ ਜੰਮੜੇ ਰਹਿਣਗੇ ਰੌਲਾ ਨਹੀਂ ਪਾਉਣਗੇ ਜੇ ਜੇ ਰੌਲਾ ਨਹੀਂ ਪਾਉਣਗੇ ਤਾਂ ਚੁੱਪ ਕਰਕੇ ਵੀ ਇਧਰ ਔਖੇ ਰਹਿਣਗੇ ਵੀ ਇਹ ਕੀ ਕਰਤਾ ਨੇ ਇਹੀ ਜਦ ਚੱਲਿਆ ਸੀ ਨਾ ਗੁਰੂ ਅੰਦਰ ਦੇਵ ਨੇ ਚਲਾਇਆ ਸੀ ਇਸੇ ਨੂੰ ਕਹਿੰਦੇ ਹੋ ਰਿਹਾ ਕੰਮ ਤਾਂ ਬਾਹਰ ਨੂੰ ਉੱਥੇ ਹੀ ਕਹਿ ਰਿਹਾ ਸੱਤਾ ਬਲ ਬਣੇ ਰਹਿੰਦਾ ਹੋਰੇ ਪਾਸੇ ਦੀ ਗੰਗਾ ਚਲਾਤੀ ਪੁੱਠੀ ਗੰਗਾ ਚਲਾਤੀ ਉਲਟੀ ਇਹ ਪੁੱਠੀ ਗੰਗਾ ਹੈ ਸੰਸਾਰ ਤੋਂ ਭਗਤਾਂ ਕੀ ਚਾਲ ਨਿਰਾਲੀ ਇਹਦਾ ਗੰਗਾ ਪੁੱਠੀ ਹੈ ਇਹਨਾਂ ਦੀ ਸਾਰੇ ਸੰਸਾਰ ਤੋਂ ਉਲਟੀ ਹੈ ਵਿਖਣ ਮਾਰਗ ਚੱਲਣਾ ਖੰਨੇ ਤਿੱਖੀ ਵਾਲ ਹੁਣ ਨਿੱਕੀ ਏ ਤੁਮਾਰ ਕੇ ਜਾਣਾ ਖੰਨੇ ਤਿੱਖੀ ਵਾਲ ਨਿੱਕੀ ਬਾਹਲਾ ਨਿੱਕੀ ਆ ਗੱਲ ਬਹੁਤ ਬਰੀਕ ਹੈ ਸਮਝਣੀ ਬੜੀ ਮੁਸ਼ਕਲ ਹੈ ਹਰੇਕ ਦੇ ਵਸਦੀ ਗੱਲ ਨਹੀਂ ਕੋਟਨ ਮੈਂ ਨਾਨਕ ਕਹੂ ਬਿਰਲੇ ਦੇ ਸਭ ਚੌਣ ਵਾਲੀ ਗੱਲ ਹੈ ਜਣਾ ਕਰਨ ਨਹੀਂ ਸਕਬੜੇ ਬੈਠ ਬਾਵਜੂਦ ਲਿਖੇ ਹੋਏ ਦੇ ਗੁਰਬਾਣੀ ਦੇ ਵਿੱਚ ਕਿ ਬਿਰਲੇ ਦੇ ਜਣਾ ਕਰਨ ਦਾਵੇ ਕਰੀ ਜਾਂਦਾ ਬਹੁਤ ਮੋਟੀ ਅਕਲ ਜਿਹਨਾਂ ਨੇ ਗੁਰਬਾਣੀ ਪੜ੍ਹੀ ਨਹੀਂ ਆਦਮ ਨਹੀਂ ਕੁਝ ਵੀ ਨਹੀਂ ਉਹ ਵੀ ਬਹਿਸ ਕਰੀ ਜਾਂਦੇ ਨੇ ਜਿਵੇਂ ਕਹਿੰਦਾ ਸੌਖੀ ਜੋ ਗੱਲ ਹੁੰਦੀ ਹੈ ਇੰਨੀ ਸੌਖੀ ਮੰਨ ਲਈ ਇਹਦਾ ਮਤਲਬ ਹੈ ਗੁਰਬਾਣੀ ਪੜ੍ਹੀ ਹੋਣੀ ਸਮਝੀ ਹੋਣੀ ਬਹੁਤ ਹੈ ਮੋਟੇ ਦਿਮਾਗ ਦੇ ਬੰਦੇ ਜਿਹੜੇ ਸਮਝਦੇ ਨੇ ਜ਼ਿਆਦਾ ਹੀ ਉਹ ਜੱਟ ਨੇ ਜਿਹੜੇ ਸਾਲਿਆਂ ਨਾਲ ਨਹੀਂ ਬੋਲਦੇ ਸਿਆਣੇ ਨਹੀਂ ਬੋਲਦੇ ਉਹ ਚੁੱਪ ਕੀਤੇ ਹਨ ਜਿਹੜੇ ਬੋਲਦੇ ਨੇ ਗੁਰਬਾਣੀ ਦੇ ਸਾਰੇ ਉਹ ਜੱਟ ਨੇ ਬਹੁਤੇ ਕਰਕੇ ਉਹ ਜੱਟ ਨੇ ਜਿਹੜੇ ਕਹਿੰਦੇ ਨੇ ਅਸੀਂ ਜਾਣ ਲਿਆ ਨਾ ਉਹ ਜ਼ਿਆਦਾ ਜਾਣ ਨੇ ਸੋਈ ਜਾਣ ਕਹੇ ਮੈਂ ਜਾਣਾ ਜਾਣਨ ਹਾਰ ਨਿਸ਼ਾਨਾ ਰੇ ਗੁਰਬਾਣੀ ਬਹੁਤ ਬਰੀਕ ਗੱਲ ਹੈ ਗੁਰਬਾਣੀ ਦਾ ਗੁਰਬਾਣੀ ਦੀ ਮਦਦ ਨਾਲ ਸਮਝੀ ਜਾ ਸਕਦੀ ਹੈ ਇਹ ਖੋਜ ਦਾ ਵਿਸ਼ਾ ਹਾਂਜੀ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਇੱਕ ਗੱਲ ਜ਼ਰੂਰ ਹੈ ਜਿੱਦਣ ਗੁਰਬਾਣੀ ਦੀ ਸਹੀ ਵਿਆਖਿਆ ਹੋਊਗੀ ਦੁਨੀਆ ਦੀਆਂ ਸਾਰੀਆਂ ਬੱਤਾਂ ਨੂੰ ਉਲਟ ਹੋਊਗੀ ਦੋਨੇ ਗਿਆ ਸਾਰੀਆਂ ਮੱਤਾਂ ਇੱਕ ਪਾਸੇ ਗੁਰਮਤ ਇੱਕ ਪਾਸੇ ਜਦੋਂ ਉਲਟ ਹੋ ਗਈ ਗੱਲ ਉਦੋਂ ਭਗਤਾਂ ਕੀ ਚਾਲ ਨਾਲ ਨਹੀਂ ਹੁਣ ਅਸੀਂ ਵੀ ਕਹਿੰਦੇ ਸਿੱਖਾਂ ਦਾ ਰਾਜ ਸਿੱਖਾਂ ਦੀ ਖੁਸ਼ਹਾਲੀ ਸੁਣ ਦੂਜੇ ਮਤਾਂ ਵੀ ਇਹੀ ਕਹਿੰਦੇ ਨੇ ਇਹ ਨਹੀਂ ਗੱਲ ਸਾਡੀ ਨਹੀਂ ਸਾਡਾ ਤਾਂ ਅਗਲਾ ਹੈ ਪਰ ਲੋਕ ਦਾ ਸਾਡਾ ਹੈ ਸਾਡਾ ਟੀਚਾ ਪਰ ਲੋਕ ਦਾ ਸੰਸਾਰ ਦਾ ਟੀਚਾ ਇਸ ਲੋਕ ਦਾ ਇਸ ਕਰਕੇ ਨਰਾਲੀ ਹੈ ਇਸ ਮਤ ਦਾ ਇਸ ਲੋਕ ਦਾ ਟੀਚਾ ਹੀ ਨਹੀਂ ਹੈ ਉਹ ਕਹਿੰਦਾ ਜਿਹੜਾ ਛੱਡਣਾ ਕਰਾਉ ਉਹਦਾ ਲੈਣਾ ਕਿਰੋ ਜਿਹੜਾ ਪਿੰਡ ਛੱਡ ਜਾਣਾ ਉਹਦਾ ਚੇਤਾ ਕਰਨ ਦਾ ਕੀ ਲੋੜ ਹੈ ਗਲੀਆਂ ਕਿੱਧਰ ਜਾਂਦੀਆਂ ਨੇ ਉਹਦੇ ਖਾਤਰ ਲੜਾਈ ਕਰਨ ਦੀ ਕੀ ਲੋੜ ਆ ਵੀ ਆ ਨਾਲੀ ਜੀ ਐ ਸਾਡਾ ਅਸੀਂ ਤਾਂ ਛੱਡ ਜਾਣਾ ਇੱਕ ਦੋ ਦਿਨ ਚ ਅਸੀਂ ਉਹਦੇ ਵਾਸਤੇ ਕਿਉਂ ਲੜੀਏ ਜਿਹਨੇ ਇੱਥੇ ਹੀ ਰਹਿਣਾ ਉਹ ਲੜੇ ਸੰਸਾਰ ਦੀ ਲੜਾਈ ਉਹਨਾਂ ਦੀ ਜਿਹਨਾਂ ਨੇ ਸੰਸਾਰ 'ਚ ਜਾਣਾ ਨਹੀਂ ਭਗਤ ਦੀ ਕੋਈ ਲੜਾਈ ਨਹੀਂ ਸੰਸਾਰ ਵਾਸਤੇ ਉਹਦੀ ਤਾਂ ਲੜਾਈ ਹੋਈ ਨਹੀਂ ਸੰਸਾਰ ਵਾਸਤੇ ਤਾਂ ਹੀ ਤਾਂ ਉਹਦੀ ਲੜਾਈ ਨਹੀਂ ਹਵਰਾ ਝਗੜਾ ਰਹਾ ਨਾ ਇਹ ਪੰਡਤ ਮੁੱਲਾ ਦੀ ਲੜਾਈ ਹੈ ਪੰਡਤ ਮੁੱਲਾ ਛਾੜੇ ਦੋ ਇਸਲਾਮ ਧਰਮ ਦੀ ਲੜਾਈ ਹੈ ਜਾਂ ਹਿੰਦੂ ਧਰਮ ਦੀ ਲੜਾਈ ਸਿੱਖ ਧਰਮ ਦੀ ਕੋਈ ਲੜਾਈ ਨਹੀਂ ਹੈ ਜੇ ਸਿੱਖ ਧਰਮ ਦੀ ਲੜਾਈ ਹੈ ਸਿੱਖ ਨਹੀਂ ਉਹ ਵੀ ਹਿੰਦੂ ਨੇ ਸਿੱਖ ਨਹੀਂ ਇਹ ਪੰਡਤ ਦੇ ਚੇਲੇ ਨੇ ਬੁੱਲਾ ਦੇ ਚੇਲੇ ਨੇ ਉਹਨਾਂ ਤੋਂ ਪ੍ਰਭਾਵਿਤ ਨੇ ਗੁਰਮਤ ਤੋਂ ਕੋਈ ਪ੍ਰਭਾਵਿਤ ਹੋਰ ਵੀ ਬੱਤਾ ਜਿਹੜੇ ਬੰਦੇ ਨੇ ਅਸਲੀ ਧਾਰਮਿਕ ਨੇ ਉਹਨਾਂ ਦੀ ਸੰਸਾਰੀ ਲੜਾਈ ਹੁੰਦੀ ਹੋਈ ਨਹੀਂ ਮੀਆਂ ਵੀਰ ਤੇ ਉਹਦੀ ਕੋਈ ਸੰਸਾਰੀ ਲੜਾਈ ਸੀ ਨਹੀਂ ਸੀ ਬੁੱਧ ਸ਼ਾਹ ਦੀ ਕੋਈ ਸੰਸਾਰੀ ਲੜਾਈ ਨਹੀਂ ਸੀ ਸੰਸਾਰੀ ਲੜਾਈ ਇਹਨਾਂ ਦੀ ਹੁੰਦੀ ਧਰਮ ਭੁੱਲਦੇ ਦੀ ਸੰਸਾਰੀ ਲੜਾਈ ਹੁੰਦੀ ਹੋਈ ਨਹੀਂ ਜਿੱਦੇ ਸੰਸਾਰੀ ਲੜਾਈ ਆ ਬੰਦਾ ਧਾਰਮਿਕ ਹੁੰਦਾ ਹੀ ਨਹੀਂ ਉਹ ਤਾਂ ਫਰਜੀ ਧਰਮ ਨੇ ਉਹ ਤਾਂ ਫਰਜੀ ਨੇ ਧਰਮ ਉਹੀ ਫਰਜ ਕਿਤੇ ਹੋਏ ਆਦਮੀ ਆਪਣੇ ਬਣਾਏ ਉਹ ਫਰਜੀ ਧਰਮ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਗੁਰਪ੍ਰਸਾਦੀ ਜਿਨੂੰ ਆਪ ਤਜਿਆ ਜੇ ਗਿਆਨ ਦੀ ਕਿਰਪਾ ਹੋ ਜਾਣ ਗੁਰ ਪ੍ਰਸਾਦਿ ਹੁੰਦਾ ਗਿਆਨ ਜੇ ਕਿਸੇ ਨੂੰ ਇੰਨਾ ਗਿਆਨ ਮਿਲ ਜਵੇ ਕਿ ਹੰਕਾਰ ਤਜਰਬੇ ਹੋ ਆਪ ਤਾਂ ਜਣਾ ਹੰਕਾਰ ਤਜਰਬਾ ਹੰਕਾਰ ਦਾ ਜਗ ਆਪਣੀ ਮਰਜ਼ੀ ਤਿਆਗ ਦਿੱਤੀ ਮੇਰੀ ਮਰਜ਼ੀ ਨਹੀਂ ਕੋਈ ਭਾਣੇ ਚ ਆ ਗਿਆ ਆਪ ਤਜਿਆ ਹਰ ਵਾਸਨਾ ਸਮਾਨ ਸਮਾਨ ਉਹਦੇ ਚ ਹਰਦੀ ਜਿਹੜੀ ਹੈ ਨਾ ਵਾਸ਼ਨਾ ਮਾਇਆ ਦੀ ਵਾਸ਼ਨਾ ਤਿਆਗ ਕੇ ਹਰਦੀ ਵਾਸ਼ਨਾ ਆ ਜਾਂਦੀ ਹਰਦੇ ਮਿਲਾਪ ਦੀ ਇੱਛਾ ਪੈਦਾ ਹੋ ਜਾਂਦੀ ਹੈ ਆਤਮਾ ਹਰ ਹਰ ਤਾਂ ਫਿਰ ਤੇ ਹੈ ਨਹੀਂ ਸੰਸਾਰ ਹਰ ਤਾਂ ਮਾਇਆ ਤੋਂ ਪਰੇ ਰਹਿੰਦਾ ਜੇ ਹਰ ਵਾਸ਼ਨਾ ਸਮਾਉਗੀ ਸਮਾਉਗੀ ਤਾਂ ਮਾਇਆ ਦੀ ਵਾਸ਼ਨਾ ਖਤਮ ਹੋਊਗੀ ਮਾਇਆ ਬਿਖ ਬਿਖ ਦੀ ਵਾਸ਼ਨਾ ਕਿ ਉਹ ਅਮਰਤ ਹਰ ਕੋਤਾ ਤਾਂ ਨਹੀਂ ਹੈ ਜਿਹਦੇ ਜੰਮਣ ਬੰਨ ਕੱਟਣਾ ਉਹਦੇ ਚ ਹਰ ਦੀ ਬਾਸ਼ਨਾ ਚਾਹੀਦੀ ਹੈ ਹਰ ਦੀ ਭੁੱਖ ਚਾਹੀਦੀ ਹੈ ਹਾਂਜੀ ਹਰ ਬਾਸ਼ਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਦੁਰਾ ਨਾਨਕ ਕਹਿੰਦਾ ਹਰ ਸਮੇਂ ਭਗਤਾਂ ਦੀ ਚਾਲ ਨਰਾਲੀਓ ਹੁੰਦੀ ਹੈ ਇਹ ਗੱਲ ਗਲਤ ਹੈ ਕਿ ਪਹਿਲਾਂ ਕੁਝ ਹੋਰ ਸੀ ਅੱਜ ਕੁਝ ਹੋਰ ਇੱਕੋ ਹੀ ਚਾਲ ਰਹੀ ਹੈ ਉਹ ਜਿਹੜਾ ਹੈ ਨਾ ਵੀ ਉਹਨੂੰ ਪੱਥਰ ਚੋਂ ਦੇਖਿਆ ਉਹ ਦੇਖਿਆ ਉਹ ਗੱਲ ਗਲਤ ਹੈ ਜਿਹੜੀਆਂ ਸਾਖੀਆਂ ਬਣਾਈਆਂ ਨੇ ਪਿੱਛੇ ਉਹ ਕਟਦੀਆਂ ਇੱਕੋ ਹੀ ਚੱਲ ਰਹੀ ਹੈ ਭਗਤਾਂ ਦੀ ਬਿਲਕੁਲ ਹਰ ਯੁੱਗ ਦੇ ਵਿੱਚ ਅਲੱਗ ਰਹਿੰਦੀ ਹੈ ਸਰੀਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਜਿਹੜਾ ਦੇਹ ਹੈ ਦੇਹ ਦੇ ਵਿੱਚ ਉਹਨਾਂ ਨੇ ਆਤਮ ਦਰਸ਼ਨ ਕਰਨਾ ਹੁੰਦਾ ਹੈ ਕਿਸੇ ਦੀ ਦੇਹ ਚੋਂ ਕਿਸੇ ਦਾ ਜਿਹੜਾ ਹੈ ਆਤਮਾ ਦਾ ਦਰਸ਼ਨ ਨਹੀਂ ਹੋ ਸਕਦਾ ਕਿਸੇ ਦੀ ਆਤਮਾ ਦਾ ਦਰਸ਼ਨ ਆਖਣਾ ਹੋਊ ਅੱਖ ਨਾਲ ਦਿਖਣਾ ਨਹੀਂ ਜੀ ਜਿਹੜੀ ਜੇ ਪੱਤਰ ਮੂਰਤੀ ਚੋਂ ਨਿਕਲੂ ਆਖਣ ਨਾਲ ਦੇਖਾਂਗੇ ਬਸ ਆਤਮ ਦਰਸ਼ਨ ਤੇ ਬਿਨਾ ਹੋਰ ਕੋਈ ਦਰਸ਼ਨ ਨਹੀਂ ਹੈ ਗੁਰਬਾਣੀ 'ਚ ਆਤਮ ਧਿਆਨ ਤੋਂ ਬਿਨਾ ਹੋਰ ਕੋਈ ਧਿਆਨ ਨਹੀਂ ਹੈ ਗੁਰਬਾਣੀ 'ਚ ਹਾਂ ਦੂਜੀਆਂ ਮਤਾਂ ਦੇ ਬਾਹਰੋਂ ਦਰਸ਼ਨ ਉਹ ਦੂਜੀਆਂ ਸਾਰੀਆਂ ਤੇ ਅੱਜ ਸਿੱਖ ਵੀ ਦੂਜੀਆਂ ਮਤਾਂ ਦੀ ਉਹ ਗੱਲ ਕਰਦੇ ਨੇ ਸਾਡੇ ਅਰਥ ਵੀ ਦੂਜੀਆਂ ਮਤਾਂ ਨੇ ਕੀਤੇ ਨੇ ਭਗਤਾਂ ਦੀਆਂ ਸਾਖੀਆਂ ਜਾਣ ਬੁੱਝ ਕੇ ਬਣਾਈਆਂ ਨੇ ਦੂਜੀਆਂ ਭਗਤਾਂ ਨੇ ਅਸੀਂ ਉਹ ਸੱਚ ਮੰਨੀ ਬੈਠੇ ਉਹੀ ਪਲਟ ਕੇ ਕੀਤੇ ਨੇ ਹੁਣ ਉਹੀ ਪਲਟਿਆ ਜਿਹੜਾ ਇਹ ਇਹਨਾਂ ਨੇ ਜਾਣ ਬੁੱਝ ਕੇ ਗੜਬੜ ਕੀਤੀ ਸੀ ਪਲਟ ਦੇ ਤਾਰਾ ਸਭ ਰੋਤਮ ਨੇ ਉਹ ਸਹੀ ਕੀਤੇ ਨੇ ਇਹ ਤਾਂ ਸਾਰੇ ਵਾਲੇ ਅਰਥ ਦੇ ਰਹੇ ਹੋਏ ਗੁਰਬਾਣੀ ਦੇ